ਅਥ ਜੁਧ ਪ੍ਰਬੰਧ ਜਰਾ ਸਿੰਧ ਜੁਧ ਕਥਨੰ ਸੋਈਆ ਇਤ ਰਾਜ ਦਇਓ ਨਿਰਪ ਕਉ ਜਬ ਹੀ ਉਤ ਕੰਸ ਬਦੂ ਪਿਤ ਪਾਸ ਗਈ ਅਤ ਦੀਨ ਸੋ ਛੀਨ ਮਲੀਨ ਮਹਾ ਮਨ ਕੇ ਦੁਖ ਸੋ ਸੋਈ ਰੋਤ ਪਈ ਪਤ ਭਈਨ ਕੇ ਬਦਵੇ ਕੀ ਬਿਰਥਾ ਜੋ ਹੁਤੀ ਮਨ ਮੈ ਸੋਈ ਭਾਖ ਦਈ ਸੁਨ ਕੈ ਮੁਖ ਤੇ ਤਿਹ ਸਿੰਧ ਜਰਾ ਅਤਿ ਕੋਪ ਕੈ ਆਖ ਸਰੋਜ ਤਈ ਜਰਾ ਸਿੰਧ ਬਾਜ ਦੋਹਰਾ ਹਰ ਹਾਲ ਤਰੈ ਸੰਘਾਰ ਹੋ ਦੋਇਤਾ ਪ੍ਰਤ ਕਹਿ ਬੈਨ ਰਾਜਤਾਨੀ ਤੇ ਨਿਸਰਿਓ ਮੰਤਰ ਬੁਲਾਏ ਸੈਨ ਚੌਪੀ ਦੇਸ ਦੇਸ ਪ੍ਰਧਾਨ ਪਠਾਏ ਨਰਪਦ ਸਭ ਦੇਸਨ ਤੇ ਲਿਆਏ ਆਏ ਨਿਰਭਤ ਕੋ ਕੀਮ ਜੁਹਾਰੂ ਦਇਓ ਬਹੁ ਤਨ ਤਿਨ ਉਪਹਾਰੂ ਜਰਾ ਸਿੰਧ ਬਹੁ ਸੁਖਤ ਬੁਲਾਏ ਪਾਂਦ ਪਾਂਦ ਕੇ ਸ਼ਸਤਰ ਬੰਧਾਏ ਗਜ ਬਾਜਨ ਪਰ ਪਾਖਰ ਡਾਰੀ ਸਿਰ ਪਰ ਕੰਚਨ ਸ੍ਰੀ ਸਵਾਰੀ ਪਾਇਕ ਰਥ ਬਹੁਤੇ ਆਏ ਭੂਪਤ ਆਗੇ ਸੀਸ ਨਿਵਾਏ ਆਪਣੀ ਆਪਣੀ ਮਿਸਲ ਸਭ ਗਏ ਪੌਂਦ ਜੋਰ ਕਰ ਠਾਡੇ ਭਏ ਸੋਰਠਾ ਯਹ ਸੈਨਾ ਚਤਰੰਗ ਜਰਾ ਸਿੰਧ ਨਿਰਪਕੀ ਬਨੀ ਸਾਜੋ ਕਵਚ ਨਿਖੰਗ ਤਨਖ ਮਾਨ ਲੈ ਰਥ ਚੜਿਓ ਸੋਈਆ ਜੋਰ ਚਮੂ ਸਭ ਮੰਤਰੀਆਂ ਲੈ ਤਬ ਯੋ ਰਣ ਸਾਜ ਸਮਾਜ ਬਨਾਇਓ ਤੇਈ ਸਿਛੂਨੀ ਲੈ ਦਲ ਸੰਗ ਬਜਾਏ ਕਹਿ ਬੰਬ ਤਹਾਂ ਕਹ ਧਾਇਓ ਵੀਰ ਬੜੇ ਸਮਰਾਵਨ ਕੇ ਤਿਨ ਕੋ ਸੰਗ ਲੈ ਮਰਬੇ ਕਹ ਆਇਓ ਮਾਨੋ ਕਾਲ ਪ੍ਰਲੈ ਦਿਨ ਬਾਰਦ ਫੈਲ ਪਰਿਓ ਜਲ ਯੋ ਦਲ ਛਾਇਓ ਸੋਈਆ ਨਗ ਮਾਨੋ ਨਾਗ ਬੜੇ ਤਿਹ ਮੈਂ ਮਛਰੀ ਪੁਨ ਪੈਦਲ ਕੀ ਬਲ ਜੇਤੀ ਚੱਕਰ ਮਨੋਰਾ ਚੱਕਰ ਬਨੇ ਉਪਜੀ ਕਬ ਕੇ ਮਨ ਮੈਂ ਕਹੀ ਤੇਤੀ ਹੈ ਪੈ ਬੋਚਰ ਤੁਲ ਮਨੋ ਲਹਿਰੈ ਬਹਿਰੈ ਬਰਛੀ ਦੁੱਧ ਸੇਤੀ ਸਿੰਧ ਕਿਦੋ ਦਲ ਸਿੰਧ ਜਰਾ ਰਹੇਗੀ ਮਥੁਰਾ ਤੇ ਮਦ ਬਰੇਤੀ ਜੋ ਬਲ ਬੰਡ ਬੜੇ ਦਲ ਮੈਂ ਤੇ ਅਗਰ ਕਥਾ ਵਹਿ ਨਾਮ ਕਹੈ ਹੋ ਜੋ ਸੰਗ ਸਿਆਮ ਲਰੈ ਰਿਸਕੈ ਤਿਨ ਕੇ ਜਸ ਕੋ ਮੁਖ ਤੇ ਉਚਰੈ ਹੋ ਜੇ ਬਲ ਭੱਦਰ ਕੇ ਸੰਗ ਪਿਰੇ ਤਿਨ ਕਉ ਕਥ ਕੈ ਪ੍ਰਭ ਲੋਕ ਰਜੈ ਹੋ ਤਿਆਗ ਸਭੈ ਗ੍ਰਹਿ ਲਾਲਚ ਕੋ ਹਰਿ ਕੇ ਹਰਿ ਕੇ ਹਰਿ ਕੇ ਗੁਣ ਗੈ ਹੋ ਦੋਹਰਾ ਜਦ ਵੀਰਨ ਸਭ ਹੂੰ ਸੁਣੀ ਦੂਤ ਕਹੀ ਜਬ ਆਏ ਮਿਲ ਸਭ ਹੂ ਨਿਰਪਕੇ ਸਦਨ ਮੰਤਰ ਵਿਚਾਰਿਓ ਜਾਏ ਸੋਈਆ ਤੇਈਸ ਛੂਹਣ ਲੈ ਦਲ ਸੰਗ ਚੜਿਓ ਹਮ ਪੈ ਅਤਹੀ ਭਰ ਰੋ ਹੈ ਜਾਏ ਲਰਾਇ ਕੇ ਸਮ ਇਹ ਲਾਇਕ ਯਾਪੁਰ ਮੈਂ ਅਬ ਕੋ ਹੈ ਜੋ ਪਜ ਹੈ ਡਰ ਮਾਨ ਕਨੋ ਰਿਸਕੈ ਸਭ ਕੋ ਤਵ ਮਾਰਤ ਸੋ ਹੈ ਤਾਤੇ ਨਿਸੰਗ ਪਿਰੋਇਨ ਸੋ ਜਿਤ ਹੈ ਤੋ ਭਲੋ ਮ੍ਰਿਤੇ ਜਸ ਹੈ ਸੋਇਆ ਤਉ ਜਦ ਵੀਰ ਕਹਿਓ ਉਠ ਕੈ ਰਿਸ ਵੀ ਸਭਾ ਆਪਣੇ ਬਲ ਸੋ ਅਬ ਕੋ ਬਲਵੰਡ ਬਡੋ ਹਮ ਪੈ ਚਲ ਆਗੇ ਹੀ ਜਾਏ ਲਰੈ ਦਲ ਸੋ ਆਪਨੋ ਬਲ ਤਾਰ ਸੰਘਾਰ ਕੈ ਦਾਨਵ ਦੂਰ ਕਰੈ ਸਭ ਭੂਤਲ ਸੋ ਬਹੁ ਭੂਤ ਪਿਸਾਚਨ ਕਾਕਨ ਡਾਕਨ ਤੋ ਕਰੈ ਪਲ ਮੈਂ ਪਲ ਸੋ ਸਵਈਆ ਜਬ ਯਾਬਿਦ ਸੋ ਜਦ ਵੀਰ ਕਹਿਓ ਕਿਨਹੂ ਮਨ ਮਹਿ ਨਹੀਂ ਤੀਰ ਤਰਿਓ ਹਰਿ ਦੇਖ ਤਬੈ ਮੁਖ ਬਾਏ ਰਹਿ ਸਭ ਹੂੰ ਭਜ ਬੇ ਕਹੋ ਚਿਤ ਕਰਿਓ ਜੋ ਮਾਨੁ ਤੋ ਮਨ ਛਤਰਨ ਕੇ ਸੋ ਔਰਨ ਕੀ ਸਮ ਤੈਸੇ ਕਰਿਓ ਕੋ ਜਾਏ ਨਾ ਸਾਮਹਿ ਸਤਰੁਨ ਕੇ ਨਿਰਪਨੇ ਮੁਕਤੇ ਵਿਦਿਆ ਉਚਰਿਓ ਕਿਨਹੂ ਨਹੀਂ ਧੀਰਜ ਬਾਂ ਸਕਿਓ ਲਰਬੇ ਤੇ ਡਰੇ ਸਭ ਕੋ ਮਨ ਭਾਜਿਓ ਭਾਜਨ ਕੀ ਸਭ ਹੂੰ ਵਿਦ ਕੀ ਕਿਨ ਹੂੰ ਨਹੀਂ ਕੋਪ ਸਰਾਸਨ ਸਾਜਿਓ ਯੋ ਹਰ ਜੂ ਪੁਨ ਬੋਲ ਉਠਿਓ ਗਜ ਕੋ ਬਧ ਕੈ ਜਿਮ ਕੇ ਹਰਿ ਗਾਜਿਓ ਔਰ ਭਲੀ ਉਪਮਾ ਉਪਜੀ ਤੁਨ ਕੋ ਸੁਨ ਕੈ ਘਨ ਸਾਮਨ ਲਾਜਿਓ ਕਾਨ ਜੂ ਸਵਈਆ ਰਾਜ ਨਾ ਚਿੰਤ ਕਰੋ ਮਨ ਮੈਂ ਹਮੂ ਦੋ ਪ੍ਰਾਤ ਸੋ ਜਾਏ ਦਰਹਿਗੇ ਬਾਣ ਕਮਾਨ ਕਿਰਪਾਨ ਗਦਾ ਗਹਿ ਕੈ ਰਣ ਭੀਤਰ ਜੁਦ ਕਰਾਂਗੇ ਜੋ ਹਮ ਉਪਰ ਕੋ ਕਹਿ ਆਏ ਹੈ ਤਾਹੀ ਕੇ ਅਸਤਰ ਸਿਉ ਪ੍ਰਾਨ ਹਰੈਂਗੇ ਪੈ ਉਨ ਕੋ ਮਰ ਹੈ ਡਰ ਹੈ ਨਹੀਂ ਆਹਵ ਤੇ ਪਗ ਦਵੇ ਨਾ ਟਰੈਂਗੇ ਇਉ ਕਹਿ ਕਹਿ ਉਠ ਠਾਡੇ ਪਏ ਦੋ ਪ੍ਰਾਤ ਸੋ ਮਾਤ ਪਿਤਾ ਪੈ ਆਏ ਆਵਤ ਹੀ ਦੂਹੂ ਹਾਥਨ ਜੋਰ ਕੈ ਪਾਇਨ ਉਪਰ ਮਾਥ ਲੁਡਾਏ ਮੋਹ ਵਢਿਓ ਬਸ ਦੇਵਿਓ ਦੇਵ ਕੀ ਲੈ ਆਪਣੇ ਸੁਤ ਕੰਠ ਲਗਾਏ ਜੀਤ ਹੋਗੇ ਤੁਮ ਦਇਤਨ ਸਿਉ ਭਜ ਹੈ ਅਰਿਉ ਕਨ ਬਾਤ ਉਡਾਏ ਸੋਇਆ ਮਾਤ ਪਿਤਾ ਕੋ ਪ੍ਰਣਾਮ ਦੋ ਕਰ ਕੈ ਤਜ ਧਾਮ ਸੋ ਬਾਹਰ ਆਏ ਆਵਤ ਹੀ ਸਭ ਆਜੁਦ ਲੈ ਪੁਰ ਬੀਰ ਜਿਤੇ ਸਭ ਹੀ ਸੋ ਬੁਲਾਏ ਦਾਨ ਕਨੇ ਦਿਜ ਕੋ ਦੈ ਸਿਆਮ ਦਹੂ ਮਿਲ ਆਨੰਦ ਚਿਤ ਵਢਾਏ ਆਸਿਖ ਦੇਤ ਪਏ ਦਿਜਿਓ ਗ੍ਰਹਿ ਆਏ ਹੋ ਜੀਤ ਕਨੇ ਅਰ ਘਾਏ ਦੋਰਾ ਦੇਖ ਚਮੂ ਸਭ ਜਾਤ ਵੀ ਜੂ ਆਪਣੇ ਸਾਥ ਕਾਨ ਸੁਰ ਸਿਓ ਸੰਗਸਾਰਥੀ ਬੋਲਿਓ ਸ੍ਰੀ ਬ੍ਰਿਜਨਾਥ ਕਾਨ ਜੂ ਬਾਜ ਧਾਰਕ ਸੋ ਸਵਈਆ ਹਮਰੋ ਰਥ ਧਾਰਕ ਤੈ ਕਰ ਸਾਜ ਭਲੀ ਬਿਦ ਸਿਓ ਅਵਤਾਰ ਹਨ ਅਸਤਾ ਮੈਂ ਚੱਕਰ ਗਦਾ ਧਰਿਓ ਰਿਪ ਕੀ ਤੁਜਨੀ ਸੋ ਵਿਦਾਰਨ ਕਉ ਸਭ ਜਾਤ ਲੈ ਆਪਣਾ ਸੰਗ ਹਉ ਸੋ ਪਧਾਰਤ ਤੈ ਸੰਘਾਰਨ ਕਉ ਕਹਿ ਚਲਿਓ ਸੁਨ ਲੈ ਹਮ ਪੈ ਆਪਣੇ ਕੇ ਦੁਖ ਟਾਰਨ ਕਉ ਦੋਹਰਾ ਯੋਂ ਕਹਿ ਕੈ ਗੋਬਿੰਦ ਤਬ ਕਟ ਸਿਓ ਕਸਿਓ ਨਿਖਾਂਗੇ ਹਲ ਮੂਸਲ ਹਲ ਧਰ ਗਏ ਹੋ ਕਛ ਜਾਦਵ ਲੈ ਸੰਗ ਸਵਈਆ ਦੈਤਨ ਮਾਰਨ ਹੈ ਚਲੇ ਆਪਣੇ ਸੰਗ ਲੈ ਸਭ ਹੀ ਭਟ ਦਾਨੀ ਸ੍ਰੀ ਬਲ ਭਦਰਾ ਸੰਗ ਲੈ ਜਿਹ ਕੇ ਬਲ ਕੀ ਗਤ ਸ੍ਰੀ ਪਤ ਜਾਨੀ ਕੋ ਸਮ ਪੀਖਮ ਹੈ ਇਨ ਕੈ ਅਰ ਕੋ ਪ੍ਰਿਗ ਨੰਦਨ ਰਾਵਣ ਬਾਨੀ ਸਤਰਨ ਕੇ ਬਦ ਕਾਰਨ ਸਿਆਮ ਚਲੇ ਮੁਸਲੀ ਤਰਜੂ ਅਭਿਮਾਨੀ ਸੁਈਆ ਬਾਂਧ ਕਿਰਪਾਨ ਸਰਾਸਨ ਲੈ ਚੜ ਸਿੰਦਨ ਭੈ ਜਦ ਵੀਰ ਸਿਧਾਰੇ ਭਾਖਤ ਬੈਨ ਸੁਦਾ ਮੁਖ ਤੇ ਸੋ ਕਾਹ ਹੈ ਸਭੈ ਸੁਤ ਬੰਧ ਹਮਾਰੇ ਹਰੀ ਪ੍ਰਭ ਪਾਇਨ ਕੇ ਸਭ ਸਾਥ ਸੋ ਜੋ ਕਹਿ ਕੈ ਇਕ ਵੀਰ ਪੁਕਾਰੇ ਤਾਇ ਪਰੇ ਅਰਕੇ ਕੇ ਦਲ ਮੈਂ ਬਲ ਸਿਉ ਬਲ ਦੇਵ ਹਲਾ ਯੁਧ ਧਾਰੇ ਸੋਈਆ ਦੇਖਤ ਹੀ ਅਰ ਕੀ ਪ੍ਰਤਨਾ ਹਰ ਜੂ ਮਨ ਮੋ ਅਤ ਕੋ ਭਰੇ ਸੋ ਤੁਆਏ ਤਹਾਂ ਰਥ ਜਾਏ ਪਰੇ ਤੁਜਨੀ ਪਤ ਤੇ ਨਹੀਂ ਨੈਕ ਡਰੇ ਸਿਤ ਬਾਨਣ ਸੋ ਗਜ ਬਾਜ ਹਨੇ ਜੋ ਸਾਜ ਜਰਾ ਇਨ ਸਾਥ ਜਰੇ ਮਨੋ ਇੰਦਰ ਕੇ ਬੱਜਰ ਲਗੇ ਟੁੱਟ ਕੇ ਧਰਨੀ ਗਿਰ ਸ੍ਰਿੰਗ ਸੁਮੇਰ ਪਰੇ ਸੁਈਆ ਸ੍ਰੀ ਜਦ ਵੀਰ ਸਰਾਸਨ ਤੇ ਬਹੁ ਤੀਰ ਛੁਟੇ ਛੁਟਕੈ ਭਟਕਾਏ ਪੈਦਲ ਮਾਰ ਰਥੀ ਬਿਰਥੀ ਕਰ ਸਤਰੁ ਘਨੇ ਜਮ ਲੋਕ ਪਠਾਏ ਪਾਜ ਅਨੇਕ ਗਏ ਰਣ ਤੇ ਜੋ ਲਾਜ ਪਰੇ ਹਰਿ ਪੈ ਪੁਨ ਆਏ ਤੇ ਬ੍ਰਿਜਨਾਥ ਕੇ ਹਾਥ ਲਗੇ ਗ੍ਰਹਿ ਕੋ ਫਿਰ ਜੀਵਤ ਜਾਣ ਨਾ ਪਾਏ ਸੋਈਆ ਕੋ ਪਰੇ ਰਣ ਮੈਂ ਭਟ ਜਉ ਜਹੂਰਨ ਤੇ ਲਲਕਾਰ ਪਰੇ ਕਰ ਝਉਪ ਫਿਰੇ ਆਪਣੇ ਮਨ ਮੈਂ ਆਨੰਦ ਨੰਦਨ ਤੇ ਨਰਤੀ ਕੋ ਡਰੇ ਤਬ ਹੀ ਬ੍ਰਿਜਨਾਸ ਰਾਸਨ ਲੈ ਛਿਨ ਮੈਂ ਉਨਕੇ ਅਭਿਮਾਨ ਹਰੇ ਜੋ ਆਵਤ ਪੇ ਤਨ ਬਾਣ ਤਰੇ ਹਰ ਜੂ ਸਿਗਰੇ ਬਿਨ ਪ੍ਰਾਨ ਕਰੇ ਕਵਿਤ ਸੌਨਤ ਤਰੰਗਨੀ ਉਠਾਏ ਕੋ ਵਰ ਵੀਰ ਮਾਰ ਮਾਰ ਤੀਰ ਰਿਪ ਖੰਡ ਕੀਏ ਰਨ ਮੈਂ ਬਾਜ ਗਾਜ ਮਾਰੇ ਰਥੀ ਬ੍ਰਥੀ ਕਰ ਡਾਰੇ ਕੀਤੇ ਪੈਦਲ ਵਿਦਾਰ ਸਿੰਘ ਜੈਸੇ ਮ੍ਰਿਗ ਬਨ ਮੈਂ ਜੈਸੇ ਸਿਵ ਕੋਪ ਕਹਿ ਜਗਤ ਜੀ ਮਾਰ ਪ੍ਰਲੈ ਤੈ ਤੇ ਹਰੀ ਹਰੀ ਹਰਿਉ ਸੰਘਾਰੇ ਆਈ ਮਨ ਮੈਂ ਏਕ ਮਾਰ ਡਾਰੇ ਏਕ ਘਾਏ ਛਿਤ ਪਾਰੇ ਏਕ ਤਰਸੇ ਏਕ ਹਾਰੇ ਜਾ ਕੇ ਤਾਕਤ ਨਾ ਤਨ ਮੈਂ ਸੋਈਆ ਬੌਰੋ ਕਨ ਸਿਆਮ ਕਨ ਸਿਰ ਕੈ ਬਰਖਿਓ ਸਰਬੂਦ ਜਿਉ ਮੰਗਵਾ ਚਤੁਰੰਗ ਚਮੂ ਹਨ ਸਰਉਣ ਬਹਿਓ ਸੋ ਭਇਓ ਰਣ ਈਂਗਰ ਕੇ ਰੰਗਵਾ ਕਹੂੰ ਮੁੰਡ ਝਰੇ ਰਤ ਪੁੰਜ ਟਰੇ ਗਜ ਸੁੰਡ ਪਰੇ ਕਹੂੰ ਹੈ ਤੰਗਵਾ ਜਦ ਵੀਰ ਜੋ ਕੂਪ ਕੈ ਤੀਰ ਹਨੇ ਕਹੂ ਵੀਰ ਗਿਰੇ ਸੋ ਕਹੂ ਅੰਗਵਾ ਸਵਈਆ ਬਹੁ ਝੂਜ ਪਰੈ ਛਿਤ ਮੈਂ ਭਟ ਜਉ ਵਾਰੀ ਕੈ ਬਰ ਕੈ ਹਰ ਸੋ ਲਰ ਕੈ ਧਨ ਬਾਣ ਕਿਰਪਾਨ ਗਦਾ ਗੈ ਪਾਨ ਗਿਰੇ ਰਣ ਬੀਚ ਚਿਤੀ ਕਰ ਕੈ ਤੇ ਮਾਸ ਗਿਰਾਸ ਮਵਾਸ ਉਦਾਸ ਹੋਏ ਗੀਤ ਸੋ ਮੂਨ ਰਹੀ ਧਰ ਕੈ ਸੋ ਮਨੋ ਬੁਟਿਆ ਬਰ ਵੀਰਨ ਕੀ ਨਾ ਪਛੀ ਔਰ ਮੈਂ ਬਰ ਕੈ ਫਰ ਕੈ ਸਵਈਆ ਅਸ ਕੋ ਪਹਲਾ ਜੁਦ ਪਾਨ ਲਿਓ ਸੋ ਤਸਿਓ ਦਲ ਮੈਂ ਅਤ ਰੋਸ ਭਰਿਓ ਬਹੁ ਵੀਰ ਹਨੇ ਰਣ ਪੂ ਵਿਖੈ ਪ੍ਰਤਨਾ ਪਤ ਤੇ ਨਰਤੀ ਕੋ ਡਰਿਓ ਗਜ ਬਾਜ ਰਥੀ ਅਰ ਪਤ ਚਮੂ ਹਨ ਕੈ ਉਨ ਵੀਰਨ ਤੇਜ ਹਰਿਓ ਜਿਮ ਤਾਤ ਤਰਾ ਪਤ ਲਰਿਓ ਹਰਿ ਭਰਾਤ ਬਲੀ ਜਿਮ ਜੁਦ ਕਰਿਓ ਸਵਈਆ ਜੁਦ ਜੁਰੇ ਜਦ ਰਾਏ ਸਖਾ ਕਿਦੋ ਕ੍ਰੋਧ ਭਰੇ ਦੁਰਜੋਦਨ ਸੋ ਹੈ ਪੀਰ ਪਰੈ ਰਣ ਰਾਵਣ ਸੋ ਸੁਤ ਰਾਮਨ ਕੋ ਤੇ ਕੀ ਸਮ ਕੋ ਹੈ ਪੀਖਮ ਸੋ ਮਰਬੇ ਕੋ ਹੈ ਲਰਬੇ ਕਹੋ ਰਾਮ ਬਲੀ ਪਰ ਜੋ ਹੈ ਅੰਗਦ ਹੈ ਕਿ ਹਨੂ ਜਮ ਹੈ ਕਿ ਭਰਿਓ ਬਲ ਭੱਦਰ ਭਿਆਨ ਕਰੋ ਹੈ ਸੋਈਆ ਦ੍ਰਿੜ ਕੈ ਬਲ ਕੋ ਭਲਾ ਯੁਗ ਲੈ ਹਰ ਕੇ ਦਲ ਭੀਤਰ ਤਾਏ ਗਇਓ ਗਜ ਬਾਜ ਰਥੀ ਬ੍ਰਥੀ ਕਰ ਕੈ ਬਹੁ ਪੈਦਲ ਕੋ ਦਲ ਕੋ ਵਿਛਇਓ ਕਲ ਨਾਰਦ ਭੂਤ ਪ੍ਰਸਾਦ ਕਨੇ ਸਿਵ ਰੀਜ ਰਿਓ ਰਣ ਦੇਖ ਅਰ ਅਰਿਓ ਸਟਕੇ ਮ੍ਰਿਗ ਕੇ ਗਨ ਜਿਉ ਮੁਸਲੀ ਤਰਿ ਮਾਨੋ ਸਿੰਘ ਭਇਓ ਸੁਈਆ ਇਕ ਹੋਰ ਹਲਾ ਜੁਦ ਜੁਦ ਕਰੈ ਇਕ ਹੋਰ ਗੋਵਿੰਦਾ ਖਗ ਸੰਭਾਰਿਓ ਬਾਜ ਰਥੀ ਗਜ ਪਾਤੇ ਹਨੇ ਅਤਿ ਰੋਸ ਭਰੇ ਦਲ ਕੋ ਲਲਕਾਰਿਓ ਬਾਣ ਕਮਾਨ ਗਦਾ ਗਹਿ ਸ੍ਰੀ ਹਰਿ ਸੈਥਨ ਸਿਉ ਪੁੰਜ ਬਿਡਾਰਿਓ ਮਾਰਤ ਹੋਇ ਕਨ ਸਿਆਮ ਕਿਦੋ ਊਂਡਿਓ ਦਲ ਪਾਵਸ ਮੇਘ ਨਿਵਾਰਿਓ ਸਈਆ ਹਰੀ ਨੰਦ ਲਾਲ ਸਦਾ ਰਿਵ ਘਾਲ ਕਰਾਲ ਵਿਸਾਲ ਜਵੈ ਧਨ ਲੀਨੋ ਇਉ ਸਰ ਜਾਲ ਚਲੇ ਤਿਹ ਕਾਲ ਤਵੈ ਅਰਿਸਾਲ ਦਿਸੈ ਇਹ ਕੀਨੋ ਕਾਇਨ ਸੰਗ ਗਿਰੀ ਚਤੁਰੰਗ ਚਮੂ ਸਭ ਕੋ ਤਨ ਸ੍ਰੌਣਤ ਭੀਨੋ ਮਾਨੋ ਪੰਦਰ ਸੋ ਬਿਦਨੇ ਸੁਰਜਿਓ ਰੰਗ ਯਾਰਨ ਲੋਕ ਨਵੀਨੋ ਸੋਈਆ ਬ੍ਰਿਜ ਭੂਖਨ ਦੂਖਨ ਦੈ ਤਨ ਕੇ ਰਿਵਸਾਥ ਰਿਸੈ ਅਤਿਮਾਨ ਭਰਿਓ ਸੋ ਤਵਾਏ ਤਹਾ ਰਥ ਜਾਏ ਪਰਿਓ ਲਖ ਦਾਨ ਵਸੈਣ ਨਨੈਕ ਡਰਿਓ ਤਨਵਾਨ ਸੰਭਾਰ ਅਯੋਧਨ ਮੈਂ ਹਰ ਕੇ ਹਰ ਕੀ ਬਿਦ ਜੋ ਵਿਚਰਿਓ ਉਜ ਦੰਡ ਅਦੰਡਨ ਖੰਡਨ ਕਹਿ ਰਿਸ ਕਹਿ ਦਲ ਖੰਡਨ ਖੰਡ ਕਰਿਓ ਮਦਸੂਦਨ ਬੀਚ ਅਯੋਧਨ ਕੇ ਬਹਰੋ ਕਰ ਮੈਂ ਤਨ ਬਾਣ ਲਿਓ ਸੋ ਨਿਸੰਕ ਤਵੈ ਰਣ ਬੀਜ ਪਰਿਓ ਅਰਿ ਕੋ ਵਰ ਕੈ ਹਨ ਸੈਨ ਦਇਓ ਤਨ ਸੋ ਜਿਮ ਤੂਲ ਤੁਨੇ ਤੁਨੀਆਂ ਦਲ ਤਿਉ ਸਿਧ ਬਾਨਣ ਸੋ ਤੁਨਿਓ ਬਹੁ ਸ੍ਰੌਣ ਪ੍ਰਵਾਹ ਭਇਓ ਰਣ ਮੈਂ ਤੇ ਠਾਵਨੁ ਆਠੋ ਸਿੰਧ ਭਇਓ ਇਤ ਤੇ ਹਰ ਕੀ ਉਮੜੀ ਪ੍ਰਤਨਾ ਉਤ ਤੇ ਉਮੜਿਓ ਨਿਰਭਲੈ ਬਲ ਸੰਗਾ ਬਾਨ ਕਮਾਨ ਕਿਰਪਾਨ ਲੈ ਪਾਨ ਭਿਰੇ ਘਟ ਗਏ ਭਟ ਅੰਗ ਪਤੰਗਾ ਪਤ ਗਿਰੇ ਗਜਬਾਜ ਕਹੂੰ ਕਹੂੰ ਵੀਰ ਗਿਰੇ ਤਿਨ ਕੇ ਕਹੂੰ ਅੰਗਾ ਐਸੇ ਗਏ ਮਿਲੇ ਆਪਸ ਮੈਂ ਦਲ ਜੈਸੇ ਮਿਲੇ ਜਮਨਾ ਅਰ ਗੰਗਾ ਸੁਈਆ स्वाम के काज को लाज परे दुह और ते पट जो उमगे है ਜੁਧ ਕਰਿਓ ਰਣ ਕੋ ਦੂ ਰਸ ਰੁਦਰੀ ਕੇ ਪੁਨ ਸੰਗ ਪਗੇ ਹੈ ਜੂਜ ਪਰੇ ਸੋਹੇ ਲਰ ਕੈ ਰਣ ਕੀ ਛਿਤ ਤੇ ਨਹੀਂ ਪੈਗ ਭਗੇ ਹੈ ਉਜਲ ਗਾਤ ਮੈਂ ਸਾਂਗ ਲਗੀ ਮਨੁ ਚੰਦਨ ਰੂਖ ਮੈਂ ਨਾਗ ਲੱਗੇ ਹੈ ਸੋਈਆ ਜੁਧ ਕਰਿਓ ਰਿਸ ਆਪ ਮੈਂ ਦੂ ਓਰਨ ਤੇ ਨਹੀਂ ਕੋ ਟਰੇ ਬਰਛੀ ਗੈ ਬਾਨ ਕਮਾਨ ਗਦਾ ਅਸ ਲੈ ਕਰ ਮੈਂ ਇਹ ਪਾਂਤ ਲਰੇ ਕੋ ਜੂਜ ਗਿਰੇ ਕੋ ਰੀਜ ਪਿਰੇ ਛਿਤ ਦੇਖ ਡਰੇ ਕੋ ਧਾਏ ਪਰੇ ਮਨ ਜੋ ਉਪਜੀ ਉਪਮਾ ਦੀਪ ਕੇ ਉਪਰ ਆਏ ਪਤੰਗ ਜਰੇ ਸੋਈਆ ਸੰਗ ਬਾਨ ਕਮਾਨ ਫਿਰਿਓ ਬਰਛੀ ਬਰ ਲੈ ਪੁਨ ਪ੍ਰਾਤ ਮੁਰਾਰੀ ਫੇਰ ਲਰਿਓ ਅਸ ਲੈ ਕਰ ਮੈਂ ਧਸ ਕੈ ਰਿਬ ਕੀ ਬਹੁ ਸੈਨ ਸੰਗਾਰੀ ਫੇਰ ਗਦਾ ਗਹਿ ਕਹਿ ਸੋਹਤੇ ਬਹਰੋ ਜੋਹਤੇ ਗਹਿ ਪਾਨ ਕਟਾਰੀ ਐਚਤ ਯੋ ਹਲ ਸੋ ਦਲ ਕੋ ਜਿਮ ਖੈਚਤ ਦੁਏ ਕਰ ਚੀਵਰ ਜਾਰੀ ਜੋ ਪੜ ਸਾਮ ਆਏ ਅਰਿਓ ਬਰ ਕੈ ਹਰ ਦੂ ਸੋ ਮਾਰ ਗਿਰਾਇਓ ਲਾਜ ਭਰੇ ਜੋ ਜੋਰ ਭਰੇ ਤਿਨ ਤੇ ਕੋ ਜੀਵਤ ਜਾਣ ਨਾ ਪਾਇਓ ਬੈਠ ਤਬੈ ਪ੍ਰਤਨਾ ਅਰ ਕੀ ਮਦ ਸਿਆਮ ਕਨੋ ਪੁਨ ਜੁਦ ਮਚਾਇਓ ਸ੍ਰੀ ਬਲਬੀਰ ਸੋ ਤੀਰ ਗਇਓ ਰਿਪ ਕੋ ਸਭ ਹੀ ਦਲ ਮਾਰ ਭਗਾਇਓ ਦੋਰਾ ਭੱਗੀ ਚਮੂ ਚਤਰੰਗਨੀ ਨਿਰਪਤ ਨਿਹਾਰੀ ਨੈਣ ਨਿਕਟ ਬਿਗਟ ਪੜ ਜੋ ਹੁਤੇ ਤਿਨ ਪ੍ਰਦ ਬੋਲਿਓ ਬੈਨ ਨਿਰਪ ਜਰਾ ਸਿੰਧ ਬਾਜ ਸੈਨਾ ਪ੍ਰਤਿਸਵਈਆ ਜੁਧ ਕਰੈ ਕਨ ਸਿਆਮ ਜਹਾਂ ਤੁਮਹੂ ਦਲ ਲੈ ਓਰ ਸਿਧਾਰੋ ਬਾਨ ਕਮਾਨ ਕਿਰਪਾਨ ਗਦਾ ਕਰ ਲੈ ਜਦ ਵੀਰ ਕੋ ਦੇਹ ਪ੍ਰਹਾਰੋ ਜਾਏ ਨਾ ਜੀਵਤ ਜਾਦਵ ਕੋ ਤਿਨ ਕੋ ਰਣ ਭੂਮ ਮੈਂ ਜਾਏ ਸੰਘਾਰੋ ਯੋ ਜਬ ਮੈਨ ਕਹੈ ਨਿਰਪ ਸੈਨ ਚਲੀ ਚਤੁਰੰਗ ਜਹਾਂ ਰਣ ਪਾਰੋ ਸਵਈਆ ਆਇਸ ਭਾਵਤ ਹੀ ਨਿਰਪ ਕੋ ਘਨ ਜਿਉ ਉਮਡੇ ਪਟ ਓਗ ਘਟਾ ਘਟ ਬਾਨਨ ਬੂੰਦਨ ਜਿਉ ਬਰਖੇ ਚਪਲਾਇਆ ਕੀ ਤੁਨ ਹੋਤ ਸਟਾ ਸਟ ਪੂੰ ਪਰੇ ਇਕ ਸਾਸ ਪਰੇ ਇਕ ਜੂਜ ਮਰੇ ਰਣ ਅੰਗ ਕਟਾ ਕਟ ਘਾਇ ਪਰੇ ਰਣ ਮੈਂ ਮੁਖ ਮਾਰ ਹੀ ਮਾਰ ਪੁਕਾਰ ਰਟਾ ਰਟ ਸਵਈਆ ਜਦ ਵੀਰ ਸਰਾਸਨ ਲੈ ਕਰ ਮੈਂ ਰਿਪ ਵੀਰ ਜਿਤੇ ਰਣ ਮਾਂ ਸੰਘਾਰੇ ਮਤ ਕਰੀ ਬਰਬਾਜ ਹਨੇ ਰਥ ਕਾਟ ਰਥੀ ਬਿਰਥੀ ਕਰ ਡਾਰੇ ਕਾਇਲ ਦੇ ਕੈ ਕਾਇਰ ਜੇ ਡਰਮਾਨ ਰਣੇ ਛਿਤ ਤਿਆਗ ਸਿਧਾਰੇ ਸ੍ਰੀ ਹਰ ਪੁੰਨ ਕੇ ਅਗਰਜ ਹੋ ਪਾਪਨ ਕੇ ਬਹੁ ਪੁੰਜ ਪਧਾਰੇ ਸੀਸ ਕਟੇ ਕਿਤਨੇ ਰਣ ਮੈਂ ਮੁਖਤੇ ਤਿਉ ਮਾਰੀ ਮਾਰ ਪੁਕਾਰੈ ਦੌਰਤ ਬੀਜ ਕਬੰਧ ਫਿਰੈ ਜਹ ਸਿਆਮ ਲਰਾਇ ਤੇ ਔਰ ਪਧਾਰੈ ਜੋ ਪਟ ਆਏ ਫਿਰੈ ਸੋ ਤਿਨ ਕੋ ਹਰ ਜਾਨ ਕੈ ਘਾਏ ਪ੍ਰਹਾਰੈ ਜੋ ਗਿਰ ਭੂਮ ਪਰੈ ਮਰ ਕੈ ਕਰਤੇ ਕਰਵਾਰ ਨਾ ਪੂ ਪਰ ਡਾਰੈ